ਭੱਬਾ ਭੇਦੈ ਭੇਦ ਮਿਲਾਵਾ ਭੱਬਾ ਭੇਦੈ ਭੇਦ ਜਿਹੜਾ ਇਹਨੂੰ ਭਰਮ ਹੈ ਇਹਦੇ ਕਰਕੇ ਭੇਜ ਹੈ ਅਸਲ 'ਚ ਭਰਮ ਹੀ ਭੇਦ ਹੈ ਜਿਹੜੀ ਪਾਰਟੀਸ਼ਨ ਕਰਦੇ ਨਾ ਆਪਾਂ ਪਾਰਟੀਸ਼ਨ ਕਰਤੀ ਨੂੰ ਵਿਚਾਲੇ ਪੜਦਾ ਲਾਤਾ ਉਹਨੇ ਕਿਤੇ ਦੋ ਕਰਦੇ ਭੇਦ ਹੋ ਗਿਆ ਨਾ ਦੋਹਾਂ ਦੇ ਵਿੱਚ ਫਰਕ ਪੈ ਗਿਆ ਭੇਦ ਦਾ ਫਰਕ ਹੁੰਦਾ ਫਰਕ ਕੀ ਪਾਉਂਦਾ ਅਸਲ ਵਿੱਚ ਭੇਦ ਦਾ ਮਤਲਬ ਫਰਕ ਹੈ ਫਰਕ ਕਾਹਦਾ ਕਰਮ ਦਾ ਫਰਕ ਹੈ ਜਿਹੜਾ ਦੂਏ ਨੂੰ ਦੂਏ ਆਪਣੀ ਗੱਲ ਨਹੀਂ ਦੱਸਦਾ ਦੂਆ ਆਪਣੀ ਕੀ ਦੱਸਦਾ ਭੇਦ ਦਾ ਉਹਦੇ ਵਿੱਚ ਫਰਕ ਹੈ ਪਰ ਕੋਈ ਪੈਣਾ ਜਿੱਥੇ ਕੋਈ ਪੜਦਾ ਰੱਖਿਆ ਹੈ ਪਰ ਉੱਥੇ ਹੀ ਹੈ ਨਾ ਬੱਚੇ ਪੜਦਾ ਚੱਕਦੇ ਹੋਏ ਬਹੁਤ ਕੁਝ ਸਾਡਾ ਲਕੋਇਆ ਹੋਇਆ ਹੈ ਬਹੁਤ ਕੁਝ ਲੁਕੋ ਕੇ ਪਾ ਸਾਡਾ ਪਾਪ ਤਾਂ ਕਿਸੇ ਨੂੰ ਪਤਾ ਨਹੀਂ ਜੇ ਸਮਝਦੇ ਅਸੀਂ ਸਾਡੀਆਂ ਕਮਜ਼ੋਰੀਆਂ ਦਾ ਕਿਸੇ ਨੂੰ ਪਤਾ ਨਹੀਂ ਪਰ ਉਹ ਜਾਣਦਾ ਹੈ ਉਹਨੂੰ ਪਤਾ ਹੈ ਕਿਸੇ ਤੇ ਉਹ ਪਤੇ ਨੂੰ ਜਿੱਦਣ ਇਹ ਸਮਝ ਆ ਜਾਂਦੀ ਹੈ ਪਤਾ ਹੈ ਫਿਰ ਉਹਦੇ ਪੂਰੇ ਐਡਮਿਟ ਕਰ ਲੈਣੀ ਠੀਕ ਹੈ ਈਸਾਈ ਔਰ ਇਸਲਾਮ ਉੱਤੇ ਕਹਿੰਦਾ ਵੀ ਜਦੋਂ ਤੁਹਾਡੇ ਕੋਈ ਕੋਈ ਵੀ ਭੇਦ ਤੁਹਾਡਾ ਰੱਖਿਆ ਹੈ ਜਿਹਦੇ ਪ੍ਰਤੀ ਤੁਹਾਡੇ ਅੰਦਰ ਕੋਈ ਪਾਪ ਸੀ ਜਾਂ ਕੋਈ ਗੁਨਾਹ ਕੀਤਾ ਹੈ ਉਹ ਤੁਸੀਂ ਉਹਨੂੰ ਬੁਲਾ ਕੇ ਉਹਦੇ ਸਾਹਮਣੇ ਬੰਨ ਲੋ ਉਠ ਕਰ ਲਓ ਉਹ ਵਾਹ ਹੋ ਪਰ ਉਹ ਇਦਾਂ ਹੀ ਕਰਦੇ ਨੇ ਕਹਿੰਦੇ ਤੇਰੀ ਆਤਮਾ ਨੂੰ ਸ਼ਾਂਤੀ ਤਾਂ ਆਉਗੀ ਤੂੰ ਮੰਨ ਲੈ ਵੀ ਆ ਭਈ ਮੈਂ ਤੇਰਾ ਗਲਤ ਸੋਚਦਾ ਰਿਹਾ ਤੂੰ ਮੈਨੂੰ ਆਪ ਕਰ ਇਹ ਬੋਲਣਾ ਬੜਾ ਔਖਾ ਬਹੁਤ ਔਖਾ ਬੋਲਣਾ ਕਹਿ ਦੇਣਾ ਸੌਖਾ ਜਿੰਨਾ ਜਰੇ ਭੇਦ ਚੱਕ ਨਹੀਂ ਨਾ ਪਰਦਾ ਸੱਚ ਨਾਲ ਜਿਹੜਾ ਰੱਖਿਆ ਹੋਇਆ ਉਹ ਨੋਚਰ ਬਣਾਵਾ ਨਹੀਂ ਹੁੰਦਾ ਭੇਦ ਨੂੰ ਚਾਖ ਕਰ ਦਵੇ ਪਰਦਾ ਚਾਕ ਕਰ ਦੇਵੇ ਫੜ ਦੇਵੇ ਪਰਮ ਦਾ ਪਰਦਾ ਜਿਹੜਾ ਹੈ ਮੈਂ ਤੇਰੀ ਮਤ ਥੋੜੀ ਹੈ ਨਹੀਂ ਬਰਦਾ ਕੋਈ ਵੀ ਜਦੋਂ ਮੇਰੀ ਮਤ ਥੋੜੀ ਰਾਮ ਕਹਿੰਦਾ ਪਰਦਾ ਚੱਕਦਾ ਜਦੋਂ ਕਹਿੰਦਾ ਮੈਂ ਅਮਨਰ ਕੋੜੇ ਆ ਰਹੇ ਕੋਗੜ ਨਹੀਂ ਪਰਦਾ ਚੱਕਦਾ ਜਦੋਂ ਕਹਿੰਦਾ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਪਰਦਾ ਚੱਕਦਾ ਹਮ ਗਰੀਬ ਮਸਕੀਨ ਪਰ ਤੇਰੇ ਹਰ ਰਾਖ ਰਾਖ ਬੜ ਵੱਡਾ ਪਰਦਾ ਚੱਕਦਾ ਇਹ ਪਰਦੇ ਚੱਕੇ ਰਹੇ ਤੇ ਜਿੰਨਾ ਚਿਰ ਇਹ ਨਹੀਂ ਮੰਨਦਾ ਉਹਨਾਂ ਚਿਰ ਗੱਲ ਨਹੀਂ ਬਣਦੀ ਪਰਮ ਤੇ ਪੜਦੇ ਸਤਗੁਰ ਬੋਲੇ ਤਾਂ ਸਤਗੁਰ ਦਾ ਦੱਸਦਾ ਹੀ ਹੈ ਬੋਲੇ ਦਾ ਆਪ ਬਾਣੀ ਦਾ ਅਸੀਂ ਪੜਦੇ ਬੋਲੇ ਸਤਗੁਰ ਤਾਂ ਖੋਲਦਾ ਹੈ ਪਰ ਇਹ ਬੰਦਾ ਨਹੀਂ ਰੋ ਸਤਗੁਰ ਤਾਂ ਖੋਲਦਾ ਹੈ ਸਤਗੁਰ ਦੇ ਖੋਲੇ ਉਹਨਾਂ ਨੇ ਜਿਹਨੇ ਸਤਗੁਰ ਦੀ ਗੱਲ ਮੰਨ ਲਈ ਫਿਰ ਉਹ ਕਹਿੰਦਾ ਮੈਂ ਨਹੀਂ ਖੋਲੇ ਸਤਗੁਰ ਨੇ ਖੋਲੇ ਨੇ ਮੈਂ ਖੋਲੇ ਨੇ ਫਿਰ ਉਹ ਕਾਰ ਉਹਦਾ ਹਾਂ ਅੰਬੋ ਆਵਾ ਫੇਰ ਭਰੋਸਾ ਹੁੰਦਾ ਖੋਲੇ ਭਾਨ ਭਰੋਸਾ ਆਵਾ ਫੇਰ ਪਤਾ ਲੱਗਦਾ ਸੂਰਜ ਕੀ ਹੈ ਪਹਿਲਾਂ ਤਾਂ ਸੂਰਜ ਨੂੰ ਸੂਰਜ ਸਮਝਦਾ ਪਹਿਲਾਂ ਤਾਂ ਬਾਹਰਲੇ ਸੂਰਜ ਨੂੰ ਭਾਨ ਸਮਝਦਾ ਸੂਰਜ ਦਰਸਲੇ ਸੂਰਜ ਤੇ ਸੂਰਜ ਗੁਰੂ ਨੂੰ ਕਹਿੰਦੇ ਨੇ ਗੁਰੂ ਸੂਰਜ ਦਾ ਪ੍ਰਤੀਕ ਹੈ ਜਦ ਸੂਰਜ ਚੜਦਾ ਹਨੇਰਾ ਨਹੀਂ ਰਹਿੰਦਾ ਇਵੇਂ ਜਦੋਂ ਸ਼ਬਦ ਗੁਰੂ ਪ੍ਰਗਟ ਹੁੰਦਾ ਨਾ ਹਨੇਰਾ ਨਹੀਂ ਰਹਿੰਦਾ ਫਿਰ ਭਰੋਸਾ ਹੁੰਦਾ ਹੈ ਵੀ ਸ਼ਬਦ ਗੁਰੂ ਹੁੰਦਾ ਹੈ ਕਿਹੜਾ ਸ਼ਬਦ ਗੁਰੂ ਹੈ ਸ਼ਬਦ ਗੁਰੂ ਪੜਦੇ ਤੇ ਪਰਲੇ ਪਾਸੇ ਹੀ ਹੈ ਹੈਗਾ ਹੁੜ ਵੀ ਬੋਲਦਾ ਹੁੜ ਵੀ ਹੈ ਪਰ ਪਰਦਾ ਵਿਚਾਰੇ ਫਿਰ ਪਰਦਾ ਚੱਕਿਆ ਜਾਂਦਾ ਪਰਦਾ ਚੱਕਿਆ ਜਾਂਦਾ ਤੇ ਲੋਕ ਦੀ ਸੋਝੀ ਫੇਰ ਆਉਂਦੀ ਹੈ ਫੇਰ ਪਤਾ ਲੱਗਦਾ ਅਸਲ ਦੇ ਵਿੱਚ ਤਾਂ ਫੇਰ ਪਤਾ ਲੱਗਦਾ ਵੀ ਸਭ ਕੁਝ ਭਾਣੇ ਦੇ ਵਿੱਚ ਹੈ ਪਹਿਲਾ ਮੰਨਣਾ ਵੀ ਭਾਣੇ ਦੇ ਵਿੱਚ ਹੈ ਫਿਰ ਆ ਜਿਹੜੀ ਗੱਲ ਸਾਰੀ ਕਹੀ ਹੋਈ ਹੈ ਫਿਰ ਇਹ ਤੇ ਭਰੋਸਾ ਆ ਜਾਂਦਾ ਵੀ ਹਾਂ ਜੋ ਕਿਹਾ ਸੀ ਜੈਸਾ ਸਤਿਗੁਰੂ ਸੁਣੀ ਦਾ ਤੋਂ ਪਰਦਾ ਚੱਕਿਆ ਤਾਂ ਹੀ ਦੇਖੇ ਢੀੜ ਕਦ ਢੀੜ ਹੋਰ ਢੀੜ ਪਰਦਾ ਚੱਕੇ ਤੇ ਪਤਾ ਲੱਗੂ ਖੜਕਾ ਕੇ ਸੁਣਦੀ ਤੇ ਪਾਲੇ ਪਾਸੇ ਵੀ ਕੁਝ ਸੀਰ ਬਦਲਦਾ ਹੁਣ ਕੁਝ ਖੜਕਾ ਜਾਂ ਤਾਂ ਹੁੰਦਾ ਅੰਦਰ ਖੁਰਾਸਾਨ ਜਦ ਕਰਿਆ ਸਲਮਾਨਾ ਉਹ ਕੇ ਸੀਗੀ ਖੁਰਾਸਾਨ ਸਲਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸਤ ਨੇ ਲਈ ਕਰਤਾ ਜਮ ਕਰ ਮੁਗਲ ਚੜਾਇਆ ਉਹ ਗੱਲ ਚੜਾਇਆ ਮੇਰੇ ਨਾਲ ਉਹ ਪਰਦੇ ਤੇ ਪਿੱਛੇ ਬੋਲਦਾ ਲੋਕਾਂ ਵਾਸਤੇ ਮੈਂ ਬੂਰੇ ਬੋਲਦਾ ਸਟੇਜ ਤੇ ਸਟੇਜ ਤੇ ਮੈਨੂੰ ਕਢਾਇਆ ਉਹ ਪਰਦੇ ਤੇ ਪਿੱਛੇ ਬੋਲਦਾ ਪਰ ਮੇਰੇ ਆਰੋ ਦੇ ਵਿਚਾਲੇ ਪੜਦਾ ਨਹੀਂ ਹੈ ਪਬਲਿਕ ਦੇ ਆਰੋ ਦੇ ਵਿਚਾਲੇ ਪੜਦਾ ਪਬਲਿਕ ਨੂੰ ਮੈਂ ਨਹੀਂ ਨਾ ਮੇਰੇ ਅੰਦਰ ਉਹ ਨਹੀਂ ਦੀਦਾ ਪਬਲਿਕ ਨੂੰ ਮੈਂ ਨਾ ਨਹੀਂ ਨਾ ਮੇਰੇ ਅੰਦਰ ਵਾਲਾ ਨਹੀਂ ਦੀਦਾ ਪਬਲਿਕ ਭਾਵੇਂ ਮੈਂ ਬੋਲਦਾ ਪਰ ਮੈਂ ਬੁਲਾਇਆ ਬੋਲਦਾ ਪਬਲਿਕ ਦੀ ਗੱਲ ਹੁੰਦੀ ਪਬਲਿਕਾਂ ਦੇ ਨਾਲ ਨੂੰ ਬੋਲਦਾ ਇਹਦਾ ਨੂੰ ਬੰਦ ਕਰੋ ਪਬਲਿਕ ਕਹਿੰਦੀ ਹੈ ਇਹ ਅਰਜਨ ਗੁਰੂ ਬੋਲਦਾ ਇਹਨੂੰ ਤੱਤੀ ਤਵੀ ਦੇ ਬਿਠਾ ਲਓ ਫਿਰ ਦੇਖਦੇ ਬੋਲਦਾ ਉਹ ਤਾਂ ਬੁਲਾਇਆ ਬੋਲਦਾ ਤਾਂ ਹੀ ਕਬੀਰ ਕਹਿੰਦਾ ਨਾ ਪੂਰੀ ਪਰੀ ਬੁਲਾਏ ਬੁਲਾਏ ਬੁਲਾਉਣ ਵਾਲੇ ਨੂੰ ਕਹਿੰਦੇ ਨੇ ਤੁਰਕੀ ਵਾਲੀ ਬੁਲਾਏ ਹੈ ਪੂਰੀ ਪੂਰੀ ਵੀ ਹੈ ਪੂਰੀ ਪਰੀ ਬੁਲਾਏ ਬੁਲਾ ਦੀ ਗੱਲ ਪਈ ਬੁਲਾ ਦਾ ਭੈੜੀ ਚੀਜ਼ ਨੂੰ ਕਹਿੰਦੇ ਨੇ ਆਪਾਂ ਕਹਿੰਦੇ ਬੁਲਾ ਗੱਲ ਪੈ ਗਈ ਕਹਿੰਦਾ ਪੂਰੀ ਪਰੀ ਬੁਲਾਏ ਬਲਾਵਲ ਰਾਗ ਵੀ ਐ ਨੂੰ ਹਾਂ ਬਲਾਵਲ ਤਾਂ ਹੈ ਜਾਂ ਬੁਲਾਉਂਦਾ ਆਪ ਕਰਨਾਦ ਬਲਾਵਲ ਰਾਗ ਬਲਾਵਰ ਰਾਗ ਤਾਂ ਰੱਖਿਆ ਬਲਾਉਂਦਾ ਉਹ ਕਹਿੰਦੇ ਬੋਲ ਕਰਨਾਦ ਬਲਾਵਲ ਰਾਗ ਇਹ ਰਾਗਾਂ ਦੇ ਪਿੱਛੇ ਵੀ ਬਹੁਤ ਕੁਝ ਹੈ ਕਿਉਂ ਬਲਾਵਲ ਰਾਗ ਹੈ ਕਦ ਬਲਾਵਲ ਰਾਗ ਹੈ ਬਲਾਵਲ ਰਾਗ ਜ਼ਿਆਦਾ ਜ਼ਿਆਦਾ ਉਧਰ ਸ਼ਬਦ ਪ੍ਰਗਟ ਹੁੰਦਾ ਉਹ ਤੋਂ ਪਹਿਲਾਂ ਨਹੀਂ ਬਲਾਵਲ ਰਾਗ ਉਹ ਤਾਂ ਪਹਿਲੇ ਸ਼ੁਰੂ ਚ ਕਹਿ ਕੇ ਚੱਲੇ ਨੇ ਬਲਾਵਲ ਨੂੰ ਬਲਾਵਲ ਹੁੰਦਾ ਕੀ ਹੈ ਜੋ ਬਾਹਰ ਸੋ ਭੀਤਰ ਜਾਂਦੇ ਆ ਜੋ ਬਾਸ ਉਹ ਪੀਤਰ ਜਾਂਦੇ ਜਿਹੜਾ ਬੋਲਦਾ ਸੀ ਨਾ ਆਹ ਪਹਿਲਾਂ ਜਿਹੜੀ ਜੋਤ ਸੀ ਬਰ ਮਨ ਪਹਿਲਾਂ ਖੋਜਿਆ ਨਾ ਪਹਿਲਾਂ ਮਨੇ ਖੋਜ ਹੁਣ ਇਸ ਮਨ ਕੋ ਕੋਈ ਖੋਜੋ ਪਾਈ ਐ ਤਨ ਵਿੱਚੋਂ ਮਨ ਖੋਜਣਾ ਤਨ ਵਿੱਚੋਂ ਤਾਂ ਮਨ ਖੋਜਿਆ ਪਹਿਲਾਂ ਮਨ ਦੇ ਅੰਦਰੋਂ ਉਹ ਖੋਜਿਆ ਜਲ ਵਿੱਚੋਂ ਮੱਛੀ ਫੜੀ ਹੈ ਸਮੁੰਦਰ ਚੋਂ ਸਮੁੰਦਰ ਕੀ ਆ ਸਮੁੰਦਰ ਹੈ ਲੰਕਾ ਸਕੋਟ ਸਮੁੰਦਰ ਸਿਖਾਈ ਸਮੁੰਦਰ ਖਾਈ ਸਰੀਰ ਕੋਟ ਹਿਰਦਾ ਲੰਕਾ ਦਾ ਕੋਟ ਸਮੁੰਦਰ ਖਾਈ ਤੇ ਰਾਵਣ ਦਾ ਰਾਵਣ ਕੋਲ ਰਾਵਣ ਬਾਦ ਖਬਰ ਨਾ ਪਾਈ ਉਹਨੂੰ ਕੋਈ ਪਤਾ ਨਹੀਂ ਰਾਵਣ ਨੂੰ ਕੋਈ ਪਤਾ ਨਹੀਂ ਲੱਕੜ ਲੰਕਾ ਦੇ ਵਿੱਚ ਰਾਵਣ ਨੂੰ ਕੋਈ ਪਤਾ ਨਹੀਂ ਅਗਲੇ ਪੈਰ ਮੇਰਾ ਕਿੱਥੇ ਪੈ ਜਾਣ ਇਹਨੂੰ ਗਿਆਨ ਨਹੀਂ ਹੈ ਨਾ ਇਹਨੂੰ ਦਿੱਤੀ ਇਹਨੂੰ ਆਪਣਾ ਭੇਦ ਨਹੀਂ ਦਿੱਤਾ ਉਹਨੇ ਮੈਂ ਕੀ ਕਰਦਾ ਕੀ ਨਹੀਂ ਕਰਦਾ ਸਾਡਾ ਅੰਦਾਜ਼ਾ ਤੇ ਤੀਰ ਚਲਾਉਂਦਾ ਹੈ ਰਾਮ ਦਾ ਭੇਦ ਨਹੀਂ ਇਹਨੂੰ ਹੈ ਉਸ ਰਾਵਣ ਦਾ ਰਿਜ਼ੀ ਇਹਨਾਂ ਕੁਝ ਇਸ ਰਾਵਣ ਦਾ ਇਹਨਾਂ ਕੋਲ 1 ਲੱਖ ਪੂਤ ਸਵਾ ਲੱਖ ਨਾਤੀ ਇਹਦਾ ਹੀ ਹੈ ਉਹਦਾ ਕਿੱਥੇ 1 ਲੱਖ ਪੂਤ ਸਵਾ ਲੱਖ ਨਾਤੀ ਸੀ ਇਹਦੇ ਇਹਦੇ ਸਪੂਤ ਕੀ ਨੇ ਔਗਣ ਔਗਣ ਜਿਹੜੇ ਨੇ ਇੱਥੇ ਆ ਕੇ ਵਧਾਏ ਨੇ ਸਾਹਮਣੇ ਦੇ ਸਪੂਤ ਨੇ ਵਕਾਰ ਜਿਹੜੇ ਔਗਣਾਂ ਤੋਂ ਪੈਦਾ ਹੋਏ ਨੇ ਫਿਰ ਬਿਮਾਰੀਆਂ ਰਾਤੀ ਨੇ ਰਿਸ਼ਤੇਦਾਰ ਤੇ ਸਰਾਵਣ ਕਰ ਦਿਆ ਨਾ ਬਾਤੀ ਅੰਦਰ ਨੇਰਾ ਹੀ ਹੈ ਦਿਆ ਬਾਤੀ ਹੈ ਦੀ ਨਾ ਦਿਆ ਨਾ ਬਾਤੀ ਹੈ ਨਾ ਗਿਆਨ ਹੈ ਨਾ ਕੋਈ ਗਿਆਨ ਦੀ ਗੱਲ ਹੈ ਅਜੋ ਗਿਆਨ ਦੀ ਉਹ ਗੱਲ ਵੀ ਨਹੀਂ ਪ੍ਰਗਟ ਹੋਈ ਬਾਤੀ ਬਾਤ ਦਾ ਨਾ ਹੈ ਗੱਲ ਦਾ ਨਾ ਹੈ ਇੱਥੇ ਦੀਵਾ ਨਾਮ ਹੈ ਨਾ ਗਿਆਨ ਹੈ ਨਾ ਕੋਈ ਉਪਦੇਸ਼ ਕਰਨ ਵਾਲਾ ਦੱਸਣ ਵਾਲਾ ਇਹਨੂੰ ਅਜੋ ਦੱਸਣ ਵਾਲਾ ਵੀ ਕੋਈ ਨਹੀਂ ਦੱਸਣ ਵਾਲਾ ਕਿਉਂ ਨਹੀਂ ਕੋਈ ਇਹ ਆਪ ਗੁਰੂ ਹੈ ਇਹ ਕਹਿੰਦਾ ਤੂੰ ਮੇਰੀ ਸੁਣ ਛੱਡ ਪਰੇ ਤੇਰੀ ਥੋੜੀ ਹੋਈ ਹੈ ਇਹ ਤਾਂ ਆਪ ਸੁਣੋਗਾ ਆਪਣਾ ਗਿਆਨ ਲੋਕਾਂ ਨੂੰ ਦਿੰਦਾ ਉਹ ਜ਼ਰਾ ਹੋ ਗਿਆ ਆਹ ਤੂੰ ਜ਼ਰਾ ਹੋ ਗਿਆ ਐਦਾਂ ਕਿ ਰਾਣੇ ਕਹਿਣ ਲੱਗ ਜਾਂਦਾ ਵੀ ਤੁਹਾਨੂੰ ਨਹੀਂ ਪਤਾ ਮੇਰੀ ਰੋਣੂ ਤੁਸੀਂ ਗੱਲ ਉਹ ਨਹੀਂ ਬੋਲਣ ਦਿੰਦਾ ਜੋ ਬਾਹਰ ਸੁਭੀਤਰ ਜਾਣੇ ਆ ਜੋ ਬਾਹਰ ਸੁਭੀਤਰ ਜਾਣੇ ਜੋ ਜੋਤ ਬਾਹਰ ਸਰੀਰ ਚ ਕੰਮ ਕਰਦੀ ਸੀ ਔਰ ਜੋ ਅੰਦਰ ਸੀ ਇੱਕੋ ਹੀ ਦੋਏ ਕੋਈ ਫਰਕ ਨਹੀਂ ਦੋਹੇ ਦੇ ਵਿੱਚ ਬਾਹਰ ਭੀਤਰ ਇੱਕੋ ਹੀ ਆ ਦੋਹੇ ਹੀ ਨਹੀਂ ਜੇ ਸੂਰਜ ਵੱਲੋਂ ਪਿੱਠ ਕਰੀਏ ਤਾਂ ਧੁੱਪ ਵੱਖਰੀ ਦਿੰਦੀ ਹੈ ਜੇ ਸੂਰਜ ਵੱਲ ਮੂੰਹ ਕਰ ਲਈਏ ਤਾਂ ਪਰ ਸੂਰਜ ਤੋਂ ਹੈ ਹੀ ਕੋਈ ਕਿ ਸੂਰਜ ਤੋਂ ਹੀ ਤਾਂ ਪੈਦਾ ਹੋਈ ਹੈ ਧੁੱਪ ਫਿਰ ਤਾਂ ਪਰ ਸੂਰਜ ਤੋਂ ਨਹੀਂ ਲੱਗਦਾ ਜੇ ਸੂਰਜ ਦਿਖ ਜਵੇ ਜੇ ਸੂਰਜ ਨਹੀਂ ਨਾ ਪਿੱਠ ਰੱਖੀਏ ਸੂਰਜ ਵੱਲ ਨੂੰ ਫਿਰ ਧੁੱਪ ਦੇ ਹੈ ਸੂਰਜ ਤਾਂ ਨਹੀਂ ਫਿਰ ਤਾਂ ਸੂਰਜ ਹੋਰ ਹੋਊ ਨੇ ਵਾਸਤੇ ਚੀਜ਼ਾਂ ਦੋ ਨੇ ਅੱਖਾਂ ਵਾਸਤੇ ਇੱਕ ਅੰਨੇ ਨੂੰ ਧੁੱਪ ਚੁਗਦੀ ਹੈ ਸੂਰਜ ਨਾ ਨਹੀਂ ਧੁੱਪ ਤਾਂ ਮਹਿਸੂਸ ਹੁੰਦੀ ਹੈ ਚੁਗਦੀ ਹੈ ਰੋਸ਼ਨੀ ਨਹੀਂ ਉਹਨੂੰ ਦਿੰਦੀ ਉਹਨੂੰ ਹੀਟ ਦਿੰਦੀ ਹੈ ਉਹਦੀ ਹੀਟ ਚੁਗਦੀ ਹੈ ਅੰਦਰੋਂ ਛਾਵਾਂ ਚੋਂ ਬਾਹਰ ਲੈ ਜੀਏ ਧੁੱਪੇ ਉਹਨੂੰ ਮਹਿਸੂਸ ਹੋਊ ਦੀਦਾ ਕੁਝ ਨਹੀਂ ਉਹਨੂੰ ਲੈ ਨਹੀਂ ਦਿੰਦੀ ਹੈ ਜਦ ਅੰਦਰ ਸੀ ਜਾਂ ਬਾਹਰ ਕਹਿੰਦਾ ਧੁੱਪੇ ਆ ਗਈ ਕਿਹੜੀ ਹੈ ਧੁੱਪ ਧੁੱਪ ਤਾਂ ਉਹਦੀ ਸੁਣੀ ਹੋਈ ਹੈ ਉਹ ਮਹਿਸੂਸ ਹੁੰਦੀ ਹੈ ਰੂਹ ਲੇਕਿਨ ਸੂਰਜ ਉਹਦੇ ਵਾਸਤੇ ਕੋਈ ਚੀਜ਼ ਚਾਨਣ ਵੀ ਕੋਈ ਚੀਜ਼ ਉਹਦੇ ਵਾਸਤੇ ਅੱਖਾਂ ਦੇ ਵਾਸਤੇ ਸੂਰਜ ਔਰ ਧੁੱਪ ਇੱਕੋ ਹੀ ਚੀਜ਼ ਸੂਰਜ ਹੈ ਤਾਂ ਧੁੱਪ ਹੈ ਦੀਵਾ ਔਰ ਰੋਸ਼ਨੀ ਦੋ ਚੀਜ਼ਾਂ ਨਹੀਂ ਹੁੰਦੀਆਂ ਦੀਵਾ ਰੋਸ਼ਨੀ ਕੋਈ ਚੀਜ਼ ਹੈ ਦੀਵੇ ਤੋਂ ਪੈਦਾ ਹੁੰਦੀ ਹੈ ਦੀਵੇ ਤੇ ਕਰੋੜਾਂ ਚੀਜ਼ ਰੋਸ਼ਨੀ ਦੀ ਹੈ ਜੋ ਬਾਹਰ ਤੋਂ ਭੀਤਰ ਜਾਣਿਆ ਬਾਹਰ আর ਭੀਤਰ ਇੱਕੋ ਹੀ ਭਇਆ ਭੇਦ ਭੂਪਤੀ ਪਹਿਚਾਨਿਆ ਭਇਆ ਭੇਦ ਬਸ ਦੋਹਾਂ ਦਾ ਭੇਦ ਹੋ ਦੋਹਾਂ ਦਾ ਜਦ ਭੇਦ ਹੋ ਗਿਆ ਉਹ ਦੋਏ ਇੱਕੋ ਹੀ ਦਾਣੇ ਤੋਂ ਦੋ ਹੋਏ ਨੇ ਦਾਣਾ ਹੈ ਜਦ ਜੋੜ ਕੇ ਦੇਖ ਲਈ ਸਾਬਤ ਸੂਰਤ ਹੋ ਗਿਆ ਇੱਕ ਹੋ ਗਿਆ ਨਾ ਫਿਰ ਭੂਪਤੀ ਪਹਿਚਾਨ ਲਿਆ ਭੂਪਤੀ ਕੌਣ ਹਿਰਦੇ ਦਾ ਜੋ ਬਾਲਕ ਹੈ ਨਾ ਭੂਪਤੀ ਉਹ ਉਹ ਖੰਡ ਨੂੰ ਕਹਿੰਦੇ ਹਿਰਦੇ ਦਾ ਜੋ ਬਾਹਰ ਸੀ ਅੰਦਰ ਸੀ ਅਸਲ ਹਿਰਦੇ ਦੇ ਵਿੱਚ ਜੋ ਬਾਹਰ ਚਲਿਆ ਗਿਆ ਸੀ ਸਰੀਰ ਵਿੱਚ ਰਹਿੰਦਾ ਸੀ ਉਹ ਭੂਪਤੀ ਦਾ ਹੀ ਅੰਗ ਹੈ ਉਹ ਅੰਗ ਹੈ ਭੂਪਤੀ ਦਾ ਤੁਪ ਸੂਰਜ ਦਾ ਅੰਗ ਹੈ ਤੁਪ ਸੂਰਜ ਜਿਹੜੀ ਹੈ ਧੁੱਪ ਸੂਰ ਜਿਹੜੀ ਸੂਰਜ ਦਾ ਅੰਗ ਜ਼ਰੂਰ ਹੈ ਧੂਪ ਨਾਲ ਬਾਲ ਆ ਜਾਣਗੇ ਆਹੋ ਬਾਲ ਆ ਜਾਣਗੇ ਭੂਪਤੀ ਜਦੋਂ ਜਿਹੜਾ ਸਰੀਰ ਉਹਨਾਂ ਜਿਹੜੇ ਭੂਪਤੀ ਹੈ ਜਿਹੜਾ ਜੇ ਸਰੀਰ ਹੈ ਭੂਪਤੀ ਇਹੀ ਹੈ ਹਾਂ ਉਹ ਵੀ ਭੂਪਤੀ ਆ ਬਾਹਰ ਜ਼ਮੀਰ ਵਾਲਾ ਭੂਪਤੀ ਹੈ ਇਹ ਹਿਰਦੇ ਵਾਲਾ ਭੂਪਤੀ ਅਸੀਂ ਹਿਰਦੇ ਨੂੰ ਭੂਪ ਕਹਦੇ ਜਿਹੜਾ ਭੂਖੰਡ ਹੈ ਨਾ ਭੂਖੰਡ ਕਿਉਂਕਿ ਅਸੀਂ ਜੋ ਬੀਜਣਾ ਹਿਰਦੇ 'ਚ ਬੀਜਣਾ ਸ਼ਰੀਰ ਜੇ ਆਤਮਾ ਵਾਸਤੇ ਜਿਹੜੀ ਖੇਤੀ ਕਰਦੀ ਹਿਰਦੇ ਛੋੜੀ ਬਾਹਰ ਨਹੀਂ ਹੋਣੀ ਬਾਹਰ ਸ਼ਰੀਰ ਵਾਸਤੇ ਭੂ ਵੀ ਬਾਹਰ ਵਾਲੀ ਵੀ ਸ਼ਰੀਰ ਵਾਸਤੇ ਇਹ ਜੋ ਸ਼ਰੀਰ ਪੈਦਾ ਹੋਇਆ ਉਹਦੇ ਚ ਮਨ ਪੈਦਾ ਹੋਇਆ ਉੱਥੇ ਹੀ ਇਹਦਾ ਜਨਮ ਪਦਾਰਥ ਉਸ ਮਿਲਣਾ ਨਾ ਬੀਜ ਕੇ ਉੱਥੇ ਪ੍ਰਗਟ ਹੋਣਾ ਇਹਨੇ ਵੀਰ ਧਰਤੀ ਸਾਧ ਗਈ ਜਿਹੜੀ ਆ ਧਰਤੀ ਸਾਧ ਗਈ ਆ ਕਬੀਰ ਧਰਤੀ ਸਾਧਕੀ ਉਹ ਹੈ ਅਸਾਧ ਕੀ ਧਰਤੀ ਹੈ ਅਸਾਧ ਹੈ ਰਾਜੇ ਬਾਹਰ ਨੇ ਤਾਂ ਭੂਪਤ ਅਸਾਧ ਰਹੇ ਹੋ ਅਸਾਧ ਕੌਣ ਹੁੰਦਾ ਸਾਧ ਤੋਂ ਵਿਰੋਧੀ ਸਾਧ ਕੌਣ ਹੈ ਸਾਧ ਭਾਣੇ ਚ ਚੱਲਣ ਵਾਲਾ ਹੈ ਪਰਮੇਸ਼ਰ ਦੇ ਹੁਕਮ ਚੱਲਣ ਵਾਲਾ ਹੈ ਰਾਜਾ ਜਿਹੜਾ ਭੂਖ ਦੇ ਬਾਹਰ ਹੈ ਆਪਣੇ ਹੁਕਮ ਦੇ ਸੰਸਾਰ ਨੂੰ ਚਲਾਉਣ ਵਾਲਾ ਹੈ ਉਹ ਤਾਂ ਆਪਣੇ ਆਪ ਵਿੱਚ ਲੋਕਾਂ ਨੂੰ ਚਲਾਉਣ ਵਾਲਾ ਉਹ ਉਸ ਪਰਮੇਸ਼ਰ ਦਾ ਸਰੀਰ ਹੈ ਆਪਣੇ ਹੁਕਮ ਦੇ ਵਿੱਚ ਚਲਾਉਂਦਾ ਕਿਸੇ ਦੇ ਹੁਕਮ ਚੱਲਣਾ ਨਹੀਂ ਚਾਹੁੰਦਾ ਉਹ ਉਹ ਆਪਣੇ ਹੁਕਮ ਦੇ ਵਿੱਚ ਚਲਾਉਂਦਾ ਜਿਹੜਾ ਆਪਣੇ ਹੁਕਮ ਦੇ ਵਿੱਚ ਚਲਾਉਂਦਾ ਉਹ ਸਾਖਤ ਹੈ ਜਿਹੜਾ ਹੁਕਮ ਦੇ ਵਿੱਚ ਚੱਲਦਾ ਹੈ ਔਰ ਹੁਕਮ ਦੇ ਵਿੱਚ ਚੱਲਣ ਦੀ ਹੋਈ ਉਪਦੇਸ਼ ਦਿੰਦਾ ਚੱਲਣ ਨੂੰ ਇਹ ਕਹਿੰਦਾ ਸਾਰਿਆਂ ਨੂੰ ਵੀ ਪਰਮੇਸ਼ਰ ਦੇ ਭਾਣੇ 'ਚ ਚੱਲੋ ਵੇ ਵੀ ਭਾਣੇ ਚੱਲਣਾ ਉਹ ਸੁੱਤ ਹੈ ਉਹੀ ਸਾਧ ਹੈ ਉਹੀ ਗੁਰਮੁਖ ਹੈ ਉਹੀ ਗੁਰਸਿੱਖ ਹੈ ਤੇ ਉਹੀ ਭਗਤ ਸਾਰੇ ਲਫ਼ਜ਼ ਉਹਦੇ ਵਾਸਤੇ ਨੇ ਭਗਤ ਕਹਿ ਲੋ ਸੰਤ ਕਹਿ ਲੋ ਸਾਧ ਕਹਿ ਲੋ ਸਤਗੁਰ ਕਹਿ ਲੋ ਗੁਰਮੁਖ ਕਹਿ ਲੋ ਗੁਰੂ ਨਹੀਂ ਕਹਿ ਸਕਦੇ ਗੁਰੂ ਨਹੀਂ ਕਹਿ ਸਕਦੇ ਗੁਰੂ ਦੇ ਬਾਣੇ ਚੱਲਣਾ ਗੁਰੂ ਤੋਂ ਵੱਡਾ ਕੋਈ ਨਹੀਂ ਸੰਸਾਰ ਦੇ ਵਿੱਚ ਸਤਿਗੁਰ ਤੋਂ ਵੱਡਾ ਵੀ ਕੋਈ ਨਹੀਂ ਹੈ ਸੰਸਾਰ ਦੇ ਵਿੱਚ ਭਗਤ ਤੋਂ ਵੱਡਾ ਵੀ ਕੋਈ ਨਹੀਂ ਹੈ ਪਰ ਸੰਸਾਰ ਦੀ ਗੱਲ ਸੰਸਾਰ ਦੀ ਗੱਲ ਸੱਚ ਸੱਚਖੰਡ ਦੇ ਵਿੱਚ ਉੱਥੇ ਵੱਡਾ ਛੋਟਾ ਕੋਈ ਹੁੰਦਾ ਹੀ ਨਹੀਂ ਗੁਰੂ ਕੀ ਹੈ ਗੁਰੂ ਸੁਭਚਿਆ ਦੀ ਜਿਹੜੀ ਰਾਇ ਹੈ ਉਹ ਗੁਰੂ ਹੈ ਸੁਭਚਿਆ ਦੀ ਸਾਰਿਆਂ ਦੀ ਸ਼ਕਤੀ ਜਿਹੜੀ ਹੈ ਧਾਗਾ ਲੈ ਲਈਏ ਆਪਾਂ ਧਾਗੇ ਇਕੱਠੇ ਕਰਕੇ ਉਹਦਾ ਰਸਾ ਵਟ ਲਈਏ ਬਹੁਤ ਮੋਟਾ ਕਿੰਨਾ ਵਜੇ ਚੱਕ ਲੂ ਉਹ ਧਾਗਾ ਚੱਕ ਲੂ ਕੱਲਾ ਸਾਰਿਆਂ ਦੀ ਸ਼ਕਤੀ ਹੋਰ ਗੱਲ ਹੈ ਗੁਰੂ ਹੈ ਕੱਲੇ ਦੀ ਸ਼ਕਤੀ ਕੱਲਾ ਜੇ ਇੱਕ ਧਾਗੇ ਦੀ ਸ਼ਕਤੀ ਔਰ ਇੱਕ ਰਸੇ ਦੀ ਸ਼ਕਤੀ ਦੋਹਾਂ ਦੇ ਵਿੱਚ ਫਰਕ ਹੈ ਗੁਰੂ ਤਾਂ ਸੁਭਚੇ ਸਾਰਿਆਂ ਦੀ ਸ਼ਕਤੀ ਹੈ ਇਕੱਠੀ ਹੋਈ ਇੱਕ ਜਗ੍ਹਾ ਇੱਕ ਬੂੰਦ ਹੈ ਇੱਕ ਸਮੁੰਦਰ ਹੈ ਬੂੰਦ ਦਾ ਸਮੁੰਦਰ ਦਾ ਕੀ ਮੇਲ ਬੂੰਦ ਕੁਝ ਨਹੀਂ ਆਪਣੇ ਬਸ ਬੂੰਦ ਬਰਾਬਰ ਹੀ ਹੈ ਜੇ ਦੇਖੀਏ ਸੱਚਖੰਡ ਰੂਪ ਦਾ ਭੂਲ ਹੈ ਜੇ ਇੱਥੇ ਦੇਖੀਏ ਤਾਂ ਇਹ ਸਾਵਤਾ ਹੈ ਉਹਦੇ ਸਾਵਤ ਇੱਕ ਦਾਲ ਹੈ ਇੱਕ ਦਾਲ ਹੈ ਦਾਲ ਨੂੰ ਦਾਣਾ ਹੀ ਵੱਡਾ ਸਾਵਤ ਹੈ ਵੱਡਾ ਕਿਉਂਕਿ ਜੰਮੇ ਉਹਨੇ ਦਾਲ ਨੂੰ ਜੰਮਣਾ ਕਿਸੇ ਨਹੀਂ ਉਹਨੇ ਕਦੇ ਪੈਦਾ ਕਰਦਾ ਨਹੀਂ ਜੇ ਬੋਲ ਦੇਖੀਏ ਫਿਰ ਦਾਦਾ ਇੱਕ ਛੋਟਾ ਹੈ ਜਦੋਂ ਬੋਹੜ ਦੇਖੀਏ ਫਿਰ ਤਾਂ ਕੱਲਾ ਦਾ ਵੀ ਛੋਟਾ ਹੈ ਜੇ ਦਾਲ ਦੇਖੀਏ ਫਿਰ ਸਭ ਦਾਲ ਵੀ ਵੱਡਾ ਇਹ ਇਹ ਡਿਫਰੈਂਸ ਜਿਹੜਾ ਕਿ ਸਮਝ ਨਹੀਂ ਹੁੰਦਾ ਉਹਨਾਂ ਚ ਨਾਨਕ ਨੂੰ ਗੁਰੂ ਕਹਿਣ ਤੇ ਨਹੀਂ ਹੁੰਦੇ ਇਹ ਹੁੰਦੇ ਇਹਨਾਂ ਨੂੰ ਸਮਝ ਨਹੀਂ ਆ ਵੀ ਸੱਚ ਕਾ ਟੁੱਟਾ ਕੀ ਹੈ ਔਰ ਉੱਥੇ ਕੀ ਹੁੰਦਾ ਇਹ ਤੋਂ ਗਾ ਨਾਲੇ ਇਹਨਾਂ ਨੇ ਲੈਣਾ ਵੀ ਕੀ ਹੈ ਜਿੰਨਾ ਚਿਰ ਮਾਇਆ ਦਾ ਉਹ ਅੰਦਰੋਂ ਜਾਂਦਾ ਨਹੀਂ ਜਾਂ ਜਿੰਨਾ ਚਿਰ ਸਾਡੂ ਨਾਮ ਦੀ ਭੁੱਖ ਹੀ ਨਹੀਂ ਜਿੰਨਾ ਚਿਰ ਭਾਣੇ 'ਚ ਚੱਲਣ ਦੀ ਇੱਛਾ ਹੀ ਨਹੀਂ ਉਹਨਾਂ ਚਿਰ ਗੁਰਬਾਣੀ ਦੇ ਸਮਝ ਆ ਜਵੇ ਸਮਝ ਆਉਣ ਦੀ ਸਾਨੂੰ ਲੋੜ ਵੀ ਨਹੀਂ ਸਮਝ ਵਾਸਤੇ ਤਾਂ ਅਸੀਂ ਸਿੱਖੀ ਧਾਰਨ ਨਹੀਂ ਕੀਤੀ ਕੋਈ ਗੁਰਦੁਆਰੇ ਜਾਂਦਾ ਹੀ ਨਹੀਂ ਗੁਰਦੁਆਰੇ ਜਾਣਦੇ ਤਾਂ ਇਹਨਾਂ ਦੇ ਕਾਰਨ ਹੋਰ ਕਿਸੇ ਦਾ ਕੋਈ ਕੰਮ ਅੜਿਆ ਹੋਇਆ ਕਿਸੇ ਦਾ ਕੋਈ ਅੜਿਆ ਹੋਇਆ ਅਜੇ ਤਾਂ ਸੰਸਾਰੀ ਕਬਲ ਵਾਸਤੇ ਜਾਂਦੇ ਨੇ ਗੁਰਦਾਰੇ ਧਰਮ ਧਾਰਨ ਕੀਤੇ ਨੇ ਲੋਕਾਂ ਨੇ ਜੋ ਗੁਰਬਾਣੀ ਦੇ ਟੀਚਾ ਦੱਸਿਆ ਉਹ ਤਾਂ ਸਾਡਾ ਟੀਚਾ ਹੀ ਨਹੀਂ ਟਾਰਗੇਟ ਹੀ ਨਹੀਂ ਸੰਸਾਰ ਦੇ ਵਿੱਚੋਂ ਮੁਕਤੀ ਦਾ ਟਾਰਗੇਟ ਤਾਂ ਕਿਸੇ ਦਾ ਹੈ ਹੀ ਨਹੀਂ ਜਿਹਦਾ ਟਾਰਗੇਟ ਮੁਕਤੀ ਦਾ ਹੈ ਉਹ ਬਿਰਲੇ ਬਿਰਲੇ ਹੈਗੇ ਨੇ ਉਹ ਸੰਸਾਰ ਦੇ ਨਾਲ ਗੱਲ ਵੀ ਕੀ ਕਰਦੇ ਉਹਨਾਂ ਨਾਲੇ ਗੱਲ ਕਰਦੇ ਨੇ ਜਿਨ੍ਹਾਂ ਦਾ ਹੋਇਆ ਟਾਰਗੇਟ ਹੁੰਦਾ ਹੈ ਉਹ ਆਪਸ ਵਿੱਚ ਹੀ ਗੱਲ ਕਰਦੇ ਨੇ ਇਹਨਾਂ ਨਾਲ ਕੀ ਗੱਲ ਕਰਨੀ ਉਹ ਟਾਰਗੇਟ ਵਾਲੇ ਫੁਖਰੇ ਹੁੰਦੇ ਨੇ ਅਲੱਗ ਅਲੱਗ ਬਹੁਤ ਥੋੜੇ ਥੋੜੇ ਬੰਦੇ ਹੁੰਦੇ ਨੇ ਹਰ ਵਕਤ ਰਹਿੰਦੇ ਨੇ ਹੈਨ ਬਰਲੇ ਨਾ ਹੀ ਖੜੇ ਜੇ ਉਹ ਨਾ ਹੋਣ ਤਾਂ ਦੁਬਾਰਾ ਇਹ ਸਿੱਕੀ ਪੈਦਾ ਨਹੀਂ ਹੋ ਸਕਦੀ ਜੇ ਉਹ ਨਾ ਹੋਣ ਦੁਬਾਰਾ ਕਿਵੇਂ ਪੈਦਾ ਹੋਵੇ ਜਿੰਨੇ ਮਰਜੀ ਕਾਲ ਪੈ ਚੁੱਕੇ ਨੇ ਸੰਸਾਰ 'ਚ ਬਹੁਤ ਬੰਦੇ ਕਾਲਾਂ 'ਚ ਮਰ ਜਾਂਦੇ ਹੁੰਦੇ ਨੇ ਅੰਨ ਦੇ ਤੋੜੇ ਤੋਂ ਪਰ ਬੀਜ ਫਿਰ ਵੀ ਵੱਜ ਜਾਂਦਾ ਹੁੰਦਾ ਜੇ ਬੀਜ ਲੋ ਵੈਦਾ ਅਜੇ ਕਿਥੋਂ ਲਗਾ ਬੀਜ ਫਿਰ ਵੀ ਬਚ ਜਾਂਦਾ ਉਹ ਬੀਜ ਹੀ ਹੈ ਜਿਹੜਾ ਹੁਣ ਜੰਮਿਆ ਸਾਡੇ ਕੋਲ ਕਣ ਖਾਦੇ ਆ ਬਹੁਤ ਮਰ ਗਏ ਲੱਖਾਂ ਆਦਮੀ ਮਰ ਜਾਂਦੇ ਨੇ ਕਾਲ 'ਚ ਸੱਚ ਦੇ ਕਾਲ 'ਚ ਲੱਖਾਂ ਹੀ ਮਰਦੇ ਨੇ ਰੋਜ਼ ਸੱਚ ਫਿਰ ਵੀ ਰਹਿ ਜਾਂਦਾ ਬੀਜ ਰੂਪ 'ਚ ਫੇਰ ਪ੍ਰਗਟ ਹੋ ਜਾਂਦਾ ਪ੍ਰਗਟ ਹੋ ਜਾਂਦਾ ਬੀਜ ਰੂਪ ਚ ਬਚਿਆ ਰਹਿੰਦਾ ਸੱਚ ਕਾਲ ਕੂੜ ਵਰਤਿਆ ਕਲ ਕਾਲਕ ਬੈਤਾਲ ਪਰ ਜਿਹੜਾ ਉਹ ਬੀਜ ਸੀਗਾ ਉਹਨਾਂ ਨੇ ਬੀਜਿਆ ਜਿਨ੍ਹਾਂ ਨੇ ਬਚਾ ਲਿਆ ਸੀ ਬੀਜ ਜਿਨ੍ਹਾਂ ਨੇ ਬੀਜ ਬੀਜਿਆ ਸੀ ਪਤ ਗਏ ਉਹ ਬਸ ਬਚਾ ਗਏ ਅਬ ਕਿਉਂ ਕਿ ਦਾਲ ਦਾਲ ਇਹਨਾਂ ਦੇ ਕਿੱਥੋਂ ਗਿਆਉਂਦੀ ਦਾਲ ਇਹਨਾਂ ਦੇ ਕਿਵੇਂ ਉਗੜੀ ਸੀ ਤੇ ਦਾਲ ਸਮਝ ਲੱਗੇ ਵੀ ਉਹ ਬੀਜ ਪਤ ਲੈ ਗਏ ਬੀਜ ਰੂਪ ਬਚਿਆ ਹੋਇਆ ਹੁੰਦਾ ਉਹ ਬੱਲੇ ਬੱਲੇ ਦੇ ਬੀਜ ਬਚਿਆ ਹੁੰਦਾ ਉਹ ਕਹਿੰਦੇ ਨੇ ਬੀਜ ਬਚਾ ਲਓ ਤਾਂ ਕਿ ਇਹ ਨਾ ਹੋਵੇ ਵੀ ਜਿਹੜੇ ਬਚੇ ਹੋਏ ਨੇ ਇਹ ਵੀ ਰਹਿਣ ਨੂੰ ਕਰ ਜਾਣ ਬੀਜ ਬਚਾਇਆ ਜਾਂਦਾ ਜੇ ਨਾ ਬਚਾਉਂਦੇ ਪਿੱਛੇ ਤਾਂ ਹੁਣ ਕਿੱਥੋਂ ਖਾਂਦੇ ਅਸੀਂ